الضرر ಪರ ಗಾಳ ನಾಮಳಲ ಮಿಲ್ಲರೆ ಗಣಪತಿ ಲಗಣೆಲ್ಲ ಲೆದಿರ ನಾಮಳಲ ಮಿಲ್ಲರೆ ಭೂಮಿ ಒಡಿಯಳ ಕಳಲದ ਜਿਹੜੀ ਉਹਨੇ ਪਾਲਣੀ ਆਵੇ ਲੋਕ ਵਰਦੀਓ ਲੈ ਲੋ ਦਿਨ ਦਿਨੜੇ ਰੋ ਰੋ ਚੰਦਾ ਡੜਦੀ ਸਾਲੋ از می آمده بیرد شد دوزو ਦਾ ਦੇ ਸੁਣ ਲੋ ਮਾਰੇ ਮਨ ਡਰ ਦਿਲ ਡਾਵਾਲ ਕੋਲੂ ਰਾ ਦਰਬਾਰਾ ਰਾਜਾ ਦੀ ਦੇਵੋ ਮਨੇ ਹੁਕਮਿਓ ਬਗੇ ਸਾ بدنبه गयो ले गयो ਰਾ ਪੂਰਾ ਨੱਪੀ ਕਾਤੀ ਵੀਰਾ ਮਾਰਾ ਕੀ ਗਰਦੁੰ ਲੈਵੇ ਆਦ ਨਾ ਪੀਣਾ ne sürüyor Mere zayan dala dire zaşları zazım பூங்கட தொர பூங்கட வாயா ஏ சன்னி தரப்பட ரகடும் லாயண சன்னண of his ਤੇ ਫੇਰਾ ਸ਼ਿਰਨ ਵਾਇਆ ਹੋ ਗਾਇਰੇ ਹਰੀ ਅਨੰਦ ਭਗ ਬੋਲੋ ਜੰਗਲਾਂ ਡਾਡਰ ਕੇ ਜਈ ਮੋਰੇ ఎందుకు తిరిగి అంటావు బోర్లో ఉంది సందడి నంది వీరే పరే ਗਰਾ ਡੜ ਰੇ ਖੜੋਂ ਗੜ ਰਹੀ ਦਿਖਿ ਰਵਾਇਆ ਹੋ ਗਾਲਾਂ ਨਹੀਂ ਬੈਠਾਂ ਲਾਲੂੜੇ ਕੇ ਜੇ ਲੈ ਟੀਮ ਮਤਿਆਂ ਗੜਾਈ ਤੇਰੇ ਰੱਡ ਡਾਰੀ ਦਿਖੀ ਰਵਾਇਆ ਵਾਇਆ ਸਾਂਦਾ ਬੱਡੋਂ ਗੱਲ ਨਹੀਂ ਦਰਜੀ ਡਾਰ ਗਰਣਿਓ ਸ਼ਿਵ ਜੋ ਪੀੜੇ ਕੇ ਜੋ ਬਾਟਰੀ भिड़ो गोडेरे चांदो लियो आदम धनी भया ਸ਼ਾਵਣ ਬਾਦਰ ਵਾਰਾ ਬਰਸਾ ਨੇ ਫੁਟਾਈ ਮੈਂ ਜਿਉਂ ਕਰਣੀਆਂ ਜ਼ਰਰ ਕੋਲ ਬੁਰੇ ਗਿੜਦਨ ਵਾਇਆ ਹੋ પૂરો ચડ્યો શીરીને પગે શંકર I'm gonna make yaha a Yeah. Ashe! ਦੀਆਂ ਖੇਜੜੀਆਂ ਟੈ ਢਾਰੇ ਬੋਲਾ ਰੇ ਬਸੜੀਆਂ ਬੇਮਾ கைப்பா கண்ணுகரா பாமனரில் அடக்கின படையின கல்ல ਸੁਗਣ ਆਹਦਾ ਜਗਾ ਗੋੜਾ ਨਾ ਬਤਾਵੇ ਕੋਲੂ ਬੁਰਾ ਗਿਰਦਨੀ ਗੋੜੇ ਸਾਧੂ राजा ਮੋਟਾ ગજબી ਨਹੀਂ ਸਾ ਬਤਾ ਰਾਜਾ ਦੀ ਤੁਰ ਗੜੋ ਕਰ ਗੋ ਪਗ ਪਗ ਮੈਂ ਗੱਲ ਦੀ ਆਮੇ ਵਾ ਸਾਰਾ ਚੜ ਵੜ ਰੱਬ ਸੁਣਾਈ ਰਾ ਆਮੀਨ ਜਗਾ ਰਾਜਾ ਦੀ ਆ ਗੋੜਾ ਨਿਤ ਬਲਾ ਕਾਲਾ ਰ ਭਾਈਓ ਤੁਰਗੜਾ ਦਰਬਾਰ ਗਾਣਾ ਦੀ ਆਪਕ ਪਗ ਪਗ ਮੈਂ ਮੈਂ ਕੁੜ ਪੀ ਤਾਰਾ ਬਾਦਨੀ ਦਰਦੀ ਰੋ ਆੜ ਮਲਦੇ ਵਾਜੀ ਦਰਦੀ ਰੋਈ kordhay lankara ma ਪਤਾ ਰਾਜਾ ਦੀ ਬਾਣੀ ਆਪੀ ਰੋਮਣ ਰਹੀ ਬਾਹੇ ਰਾਜਾ ਜੀ ਮਤ ਦੋ ਮਨ ਅੜ ਗਿਆ ਮਾੜ ਜੇ ਮਤ ਕਰਾ ਹਾਂ ਬੋਲ ਤੂੰ ਬੋਲ ਦੇ ਦਰ ਤੂੰ ਲਾਜੇ ਬਾਬੇ ਜੀ ਮਤ ਦੋ ਮਨਾ ਡ ਗਿਆ ਮਾੜਾ ਹੈ ਗੋਰਾ ਹੈ ਹਿੰਦੂ ਬਦਾ कर लो मुझे जमीन ना कर जिया से सदा कर जिया पर ले धूप वराई जा ਫਕੀਰ ਦਿਓ ਜਿਲਰੀਆ ਮਾਂ ਜੱਲ ਵਾਇਆ ਗੋੜਾਰੇ ਨਜ਼ਰਾਂ ਦੀ ਵੀ ਨੀਣ ਦੁਦਾ ਦੀ ਰੇ ਮੇੜ ਜਈ ਮੇ निजरा दिवीना डोती में फिर फिर गोड़ा ने पीटे बने गोड़ा छड़ियों गड़ियों गिरमी सा Maria agora, né? Pura ਨੀਆ ਵੇ ਪਰਜਣ ਮਰੋੜ Bhatiani Zara. शादी होने जैसे दिए भाटी जसदी बाटी वेगा मंदड़ा गाडा डाउसी जिगरत वाया हो دلال ਫਿਰ ਫਿਰ ਪੀਟ ਹੈ ਗੋੜਾ ਸ਼ਮਲੇ ਸੋਨਾਰੇ ਗੋੜਾ ਪਰਣ ਆਇਓ ਹਿਰਣੂ ਏਕਾਈ かどごらえるの பாட்டியா போலி பா ਨਹੀਂ ਮਾਵੇ ਦੀ ਡਾਡੀ ਕਜਾ ਡੂ सोनार वाळो ಇರುಳು ರೇ ಗೋಡರ ಮೊರ ಪೇರವೆ ಸರಪ ಸೋನಾರೋಯಿ